ਮਹੱਲਾ ਪਹਿਲਾ ਕੁੰਬੇ ਬੱਦਾ ਜਲ ਰਹਾ ਹੈ ਜਲ ਵਿੱਚ ਕੁੰਭ ਨਾ ਹੋਵੇ ਕੁੰਬੇ ਬੱਦਾ ਜਲ ਰਹਾ ਹੈ ਪਾਣੀ ਹੈ ਕੜਾ ਹੋਵੇ ਉਹਦੇ ਪਾਣੀ ਬੰਨਿਆ ਦਿਖਿਆ ਰਹਿੰਦਾ ਕੰਟਰੋਲ 'ਚ ਰਹਿੰਦਾ ਜੇ ਕੜਾ ਫੁੱਟ ਜਾ ਪਾਣੀ ਰੁੜ ਜਾਂਦਾ ਕੜਾ ਪਾਣੀ ਨੂੰ ਰੋਕ ਕੇ ਰੱਖਦਾ ਜਲ ਮੈਨੂੰ ਨਾ ਹੋਵੇ ਪਰ ਜਿਹੜਾ ਕੜਾ ਬਣਦਾ ਪਹਿਲਾਂ ਪਾਣੀ ਹੋਊਗਾ ਤਾਂ ਕੜਾ ਬਣੂਗਾ ਸੁੱਕੀ ਮਿੱਟੀ ਦਾ ਕੜਾ ਨਹੀਂ ਬਣਦਾ ਸੁੱਕੀ ਮਿੱਟੀ ਦਾ ਘੜਾ ਨਹੀਂ ਬਣ ਸਕਦਾ ਜਲ ਵਿੱਚ ਕੁੰਭ ਨਾ ਹੋਵੇ ਤੇ ਮੈਂ ਗਿਆਨ ਦਾ ਬੱਤਾ ਮੰਨ ਰਿਹਾ ਹੈ ਗੁਰਮਨ ਗਿਆਨ ਨਾ ਗੁਰਮਨ ਗਿਆਨ ਗਿਆਨ ਭਾਵੇਂ ਪਾਣੀ ਦਾ ਹੀ ਕੰਮ ਕਰਦਾ ਗਿਆਨ ਅਮਰਤ ਹੁੰਦਾ ਨਾ ਪਰ ਮਨ ਨਹੀਂ ਪ੍ਰਾਪਤ ਕਰਨਾ ਜਿਵੇਂ ਮਿੱਟੀ ਗਿੱਲੀ ਹੁੰਦੀ ਹੈ ਨਾ ਪਾਣੀ ਨਾਲ ਪਰ ਗਿਆਨ ਦਾ ਬੱਤਾ ਮਨ ਉਹੀ ਪਾਣੀ ਘੜੇ 'ਚ ਜਿਵੇਂ ਮਿੱਟੀ 'ਚ ਮਿਲ ਕੇ ਪਾਣੀ ਨੂੰ ਰੋਕ ਲੈਂਦਾ ਹੈ ਉਹੀ ਮਨ ਜਿਹੜਾ ਹੈਗਾ ਮਨ ਉਹੀ ਗਿਆਨ ਬਰਦੂ ਰੋਗ ਰੋਕ ਲੈਂਦਾ ਮਨ ਵੀ ਜੋ ਸਰੂਪ ਹੈ ਨਾ ਗਿਆਨ ਸਰੂਪ ਹੈ ਗਿਆਨ ਦਾ ਬੰਦਾ ਮੰਨ ਰਿਹਾ ਹੈ ਗੁਰ ਬਿਨ ਗਿਆਨ ਨਾ ਪਰ ਗੁਰ ਤੇ ਬਿਨਾ ਗੁਰ ਕਿਹਨੂੰ ਕਹਿੰਦੇ ਗੁਰ ਉਹਨੂੰ ਕਹਿੰਦੇ ਨੇ ਜਿਹੜਾ ਆਪਣੇ ਨਾਲੋਂ ਜ਼ਿਆਦਾ ਗਿਆਨ ਰੱਖਦਾ ਹੋਵੇ ਉੱਚਾ ਪਾਣੀ ਹੋਵੇ ਨੀਵੇਂ ਸਾਨੂੰ ਆ ਜਾਂਦਾ ਜੇ ਉੱਚੇ ਲੈਵਲ ਤੇ ਆਪਾਂ ਪਹੁੰਚ ਗਏ ਆਪਣੇ ਨੂੰ ਫਿਰ ਬੜੇ ਗੁਰ ਦੀ ਲੋੜ ਪੈਂਦੀ ਹੈ ਪ੍ਰਾਇਮਰੀ ਪੜਾਉਂਦੇ ਨੇ ਹੋਰ ਟੀਚਰ ਗਾਂ ਹੋਰ ਟੀਚਰ ਗਾਂ ਹੋਰ ਟੀਚਰ ਗਾਂ ਹੋਰ ਟੀਚਰ ਗੁਰ ਥੱਲੇ ਦੇ ਲੈਵਲ ਤੇ ਚੱਲ ਪੈਣਾ ਗੁਰ ਥੱਲੇ ਦੀਆਂ ਜੂਨਾਂ 'ਚ ਵੀ ਰਿਹਾ ਸਾਰੀਆਂ ਜਰੇ ਗੁਰ ਮੇਰਾ ਸੰਤ ਸਦਾ ਹੈ ਸਦਾ ਹੀ ਨਾਲ ਹੈ ਪਰ ਜੈ ਜੀ ਕਲਾਸ ਹੋ ਜਾ ਗਿਆ ਹੋਏ ਜਾਈ ਗੁਰ ਬਦਲਦਾ ਰਹਿੰਦਾ ਇਹਦਾ ਵੀ ਗਿਆਨ ਡਿਵੈਲਪ ਹੁੰਦਾ ਰਹਿੰਦਾ ਗੁਰ ਬਿਨ ਗਿਆਨ ਨਾ ਹੋਏ ਦੂਜੇ ਬੰਦੇ ਬਿਨਾਂ ਗਿਆਨ ਨਹੀਂ ਹੁੰਦਾ ਦੂਸਰ ਹੋਏ ਦਸੋਜੀ ਸੋਚੀ ਕੋ ਦੂਜਾ ਹੋਵੇ ਨਾਲ ਦਸੋਜੀ ਹੋਵੇ